ਦੋਹਰਾ ਹੂ ਬੰਦ ਗ੍ਰਹਿ ਨਿਸਤੈ ਗਹਿ ਕਰ ਦਿਓ ਪਠਾਏ ਪ੍ਰਾਸਵੈ ਮੰਤਰੀ ਸਹਿਤ ਬਹਰੋ ਦਿਓ ਬੁਲਾਏ ਰੀਜ ਰਾਏ ਐਸੇ ਕਹੋ ਬਚਨ ਮੰਤਰੀਆਂ ਸੰਗ ਪੁਰਖ ਤ੍ਰੀਆਂ ਚਤੁਰਨ ਚਰਿਤ ਮੋਸੋ ਕਹੋ ਪ੍ਰਸੰਗ ਤੀਰ ਸਤੁਦਰਵ ਕੇਹਤੋ ਪੁਰ ਆਨੰਦ ਇਕ ਗਾਓ ਨੇਤਰ ਤੁੰਕੇ ਕੇ ਟਿਗ ਬਸਤ ਕਹਿ ਲੂਰ ਕੇ ਠਾਓ ਤਹਾਂ ਸਿੱਖ ਸਾਖਾ ਬਹੁਤ ਆਵਤ ਮੋਦ ਵਡਾਏ ਮਨ ਬਾਂਛ ਮੁਖ ਮੰਗ ਪਰ ਜਾਤ ਗ੍ਰਹਿਣ ਸੁਖ ਪਾਏ ਏਕ ਪ੍ਰਿਆ ਧਨਵੰਤ ਕੀ ਤੌਣ ਨਗਰ ਮੈਂ ਆਨ ਹੇਰ ਰਾਏ ਪੀੜਤ ਪਈ ਵਿਧੀ ਬਿਰਹ ਕੇ ਬਾਨ ਮਗਨ ਦਾਸ ਤਾਕੋ ਤੋ ਸੋਤਨ ਲਿਓ ਬੁਲਾਏ ਕਛਕ ਦਰਬ ਤਾਕੋ ਦਿਓ ਐਸੇ ਕਹਿਓ ਬਨਾਏ ਨਗਰ ਰਾਏ ਰੋ ਬਸ ਤਾਹੇ ਮਿਲਾਵ ਮੋਹੇ ਤਾਹੇ ਮਿਲੇ ਤੈ ਹੋ ਤੁਜੈ ਅਮਿਤ ਦਰਬ ਲੈ ਤੋਏ ਮਗਨ ਲੋਭ ਧਨ ਕੇ ਲਗੇ ਆਣ ਰਾਵ ਕੇ ਪਾਸ ਪਰ ਪਾਇਨ ਕਰ ਜੋਰ ਕਰ ਇਹ ਬਿਦ ਕੀ ਅਰਦਾਸ ਸਿਖਿਓ ਚਾਹਤ ਜੋ ਮੰਤਰ ਤੁਮ ਸੋ ਆਇਓ ਮੁਰਹਾਥ ਕਹ ਤੁਮੈ ਸੋ ਦਿਓ ਜੋ ਕਛ ਤੁਹਾਰੇ ਸਾਥ ਭੁਜੰਗ ਛੰਦ ਚਲਿਓ ਤਾਰਿਆ ਤੀਤ ਕੋ ਬੇਸਰਾਈ ਮਨ ਆਪਨ ਵਿਖੈ ਸ੍ਰੀ ਭਗਉਤੀ ਮਨਾਈ ਚਲਿਓ ਸੋਤ ਤਾ ਕੇ ਫਿਰਿਓ ਨਾਹਿ ਫੇਰੇ ਧਸਿਓ ਜਾਏ ਕੈ ਵਾਤਰੀਆ ਕੇ ਸੋ ਡੇਰੇ ਚਉਪਈ ਲਖ ਤ੍ਰੀਤਾ ਹੈ ਸੋ ਭੇਖ ਬਨਾਇਓ ਫੂਲ ਪਾਨ ਯਰ ਕਹਿ ਮੰਗਾਇਓ ਆਗੇ ਡਰਤਾ ਕੋ ਤਿਨ ਲੀਨਾ ਚਿਤ ਕਾ ਸੋਗ ਦੂਰ ਕਰ ਨਾ ਦੋਹਰਾ ਵਸਤਰ ਪਹਿਰ ਬੋ ਮੋਲ ਕੇ ਅਤਿਥ ਭੇਸ ਕੋ ਡਾਰੇ ਤਮਨ ਸੇ ਸੋਵਿਤ ਕਰੀ ਉਤਮ ਭੇਖ ਸੁਧਾਰੇ ਤਬ ਤਾਸੋ ਤ੍ਰੀ ਜੋ ਕਹੀ ਭੋਗ ਕਰੋ ਮੋਇ ਸਾਥ ਪਸਪਤਾਰ ਦੁਖ ਦੈ ਕਨੋ ਮੈਂ ਬੇਚੀ ਤਬ ਹਾਥ ਰਾਏ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ਮੰਤਰ ਲੈਣ ਆਇਓ ਹੁਤੋ ਭਈ ਔਰ ਕੀ ਔਰ ਅੜਿਲ ਭੈ ਪੂਜ ਤੋ ਕਹਾ ਗੁਮਾਨ ਨ ਕੀ ਦੀਐ ਧਨੀ ਭੈ ਤੋ ਦੁਖਨ ਨਿਧਨ ਨਾ ਦੀ ਦੀਐ ਰੂਪ ਭਇਓ ਤੋ ਕਹਾ ਐਠ ਨ ਠਾਨੀਐ ਹੋ ਤਨ ਜੋਬਨ ਦਿਨ ਚਾਰ ਪਹੁਨੋ ਜਾਨੀਐ ਛੰਦ ਧਰਮ ਕਰੇ ਸੁਭ ਜਨਮ ਧਰਮ ਤੇ ਰੂਪ ਹੈ ਪਈਐ ਧਰਮ ਕਰੇ ਤਨ ਤਾਮ ਧਰਮ ਤੇ ਰਾਜ ਸੁਹਈਐ ਕਹੋ ਤੁਹਾਰੋ ਮਾਨ ਧਰਮ ਕੈਸੇ ਕਹਿ ਛੋਰੋ ਮਾ ਨਰਕ ਗੇ ਬੀਜ ਦੇਹ ਆਪਣੀ ਕਿਉ ਬੋਰੋ ਕਹੋ ਤੁਮਾਰੋ ਮਾਨ ਭੋਗ ਤੋ ਸੋ ਨੈ ਕਰਿਓ ਕੁਲ ਕੁਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਓ ਛੋਰ ਪਿਆ ਹੈ ਤਾ ਨਾਰ ਕੇਲ ਤੋ ਸੋ ਨ ਕਮਾਉ ਧਰਮ ਰਾਜ ਕੀ ਸਵਾ ਠੌਰ ਕੈਸੇ ਕਰਿ ਪਾਉ ਦੋਹਰਾ ਕਾਮਾ ਤੁਰਵੈ ਜੋਤਰੀਆ ਆਪਤ ਨਰਕੇ ਪਾਸ ਮਹਾ ਨਰਕ ਸੋ ਡਾਰੀਐ ਦੈ ਜੋ ਜਾਨ ਨਿਰਾਸ ਪਾਏ ਪਰਤ ਮੋਰੋ ਸਦਾ ਪੂਜ ਕਾਹਤ ਹੈ ਮੋਹੇ ਤਾਸੋ ਰੀਜ ਰਮਿਓ ਚਾਤ ਲਾਜ ਨਾ ਆਵਤ ਤੋਹੇ ਕ੍ਰਿਸ਼ਨ ਪੂਜ ਜਾਕੇ ਪੈ ਕੀਨੀ ਰਾਸ ਮਨਾਏ ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਏ ਪੰਚ ਤਤ ਲੈ ਬ੍ਰਹਮ ਕਰ ਕੀਨੀ ਨਰਕੀ ਦੇ ਕੀਆ ਆਪ ਹੀ ਤਿਨ ਵਿਖੈ ਇਸਤਰੀ ਪੁਰਖ ਸਨੇਹ ਚਉਪਈ ਤਾਤੇ ਆਨ ਰਮੋ ਮੋਇ ਸੰਗਾ ਵਿਆਪਤ ਮੂਰਤਨ ਅਦਕਿਆ ਨੰਗਾ ਆਜ ਮਿਲੇ ਤੁਮਰੇ ਬਿਨ ਮਰਹੁ ਬਿਰਹਾਨਲ ਕੇ ਭੀਤਰ ਜਰਹੁ ਦੋਹਰਾ ਅੰਗ ਤੇ ਭਇਓ ਅਨੰਗ ਤਉ ਦੇਤ ਮੋਹਿ ਦੁਖ ਆਏ ਮਹਾਰੁਦਰ ਜੂ ਕੋ ਬਕਰ ਤਾਹੇ ਨ ਦਇਓ ਜਰਾਏ ਛੰਦ ਤਰੋ ਧੀਰ ਜਮਨ ਬਾਲ ਮਦਨ ਤੁਮਰੋ ਕਸ ਕਰ ਹੈ ਮਹਾਰੁਦਰ ਕੋ ਧਿਆਨ ਤਰੋ ਮਨ ਵੀ ਸੋ ਡਰ ਹੈ ਹਮ ਨਾ ਤੁਮਾਰੇ ਸੰਗ ਭੋਗ ਰੁਚ ਮਾਨ ਕਰੇਗੇ ਤਿਆਗ ਧਰਮ ਕੀ ਨਾਰ ਤੋਹੇ ਕਬਹੂ ਨਾ ਬਰੇਗੇ ਅੜਿਲ ਕਹਿਓ ਤਿਹਾਰੋ ਮਾਨ ਭੋਗ ਤੋ ਸੋ ਕਿਉ ਕਰੀਐ ਘੋਰ ਨਰਕ ਕੇ ਬੀਜ ਜਾਏ ਪਰਵੇ ਤੇ ਡਰੀਐ ਤਬ ਆ ਲਿੰਗਨ ਕਰੇ ਧਰਮ ਅਰਕੈ ਮੋਹ ਮੋਹਿ ਗਏ ਹੈ ਹੋ ਆਤੇ ਆਪ ਜਸ ਕੀ ਕਥਾ ਜਗਤ ਮੋਕੋ ਨਿਤ ਕਹਿ ਹੈ ਚਲੈ ਨਿੰਦ ਕੀ ਕਥਾ ਬਕਤਰ ਕਸ ਤਿਸੈ ਦਖੈ ਹਉ ਧਰਮ ਰਾਜ ਕੀ ਸਵਾ ਜਵਾਬ ਕੈਸੇ ਕਰਦੈ ਹਉ ਛਾੜ ਰਾਨਾ ਬਾਲ ਖਿਆਲ ਹਮਰੇ ਨਹਿ ਪਰਿਐ ਕਹੀ ਸੋ ਹਮਸੋ ਕਹੀ ਬਹੁਰ ਯਾ ਕਹਿਓ ਨਾ ਕਰੀਐ ਨੂਬ ਕੁਾਰਿਓ ਕਹੀ ਭੋਗ ਮੋਸੋ ਸੋ ਪੀਏ ਕਰੀਐ ਪਰੇ ਨਾ ਨਰਕ ਕੇ ਬੀਚ ਅਧਿਕ ਚਿਤ ਮਾਹਿ ਨਾ ਡਰੀਐ ਨਿੰਦ ਤਿਹਾਰੀ ਲੋਕ ਕਹਾ ਕਰ ਕੈ ਮੁਖ ਕਰ ਹੈ ਤਰਾਸ ਤਿਹਾਰੇ ਸੋ ਸੋ ਅਧਿਕ ਚਿਤ ਭੀਤਰ ਡਰ ਹੈ ਤੋ ਕਰ ਹੈ ਕੋ ਨਿੰਦ ਕਛੂ ਜਬ ਭੇਦ ਲਹੇਂਗੇ ਜੋ ਲਖੈ ਕੋ ਬਾਤ ਤਰਾਸ ਤੇ ਮੂਣ ਰਹੇਗੇ ਆਜ ਹਮਾਰੇ ਸਾਥ ਮਿੱਤਰ ਰੁਚ ਸੋ ਰਤ ਕਰੀਐ ਹੋ ਨਾ ਤਰ ਛਾਡੋ ਟਾਂਗ ਤਰੇ ਅਬ ਹੋਏ ਨ ਕਰੀਐ ਟਾਂਗ ਤਰੇ ਸੋ ਜਾਏ ਕੇਲ ਕੈ ਜਾਹੇ ਨ ਆਵੈ ਬੈਣ ਨਿਹੂ ਸਗਰਹਿ ਰਹਿਣ ਸਿਗਰੀ ਨ ਬਜਾਵੈ ਬਦੇ ਧਰਮ ਕੇ ਮੈਂ ਨਾ ਭੋਗ ਤੋਇ ਸਾਥ ਕਰਤ ਹੂੰ ਜਗ ਅਪ ਜਸ ਕੇ ਹੇਤ ਅਦਕ ਚਿਤ ਬੀਜ ਡਰਤ ਹੂੰ ਕੋਟ ਜਤਨ ਤੁਮ ਕਰੋ ਪਜੇ ਬਿਨ ਤੋਹਿ ਨਾ ਛੋਰੋ ਗਹਿ ਆਪਨ ਪਰ ਆਸ਼ਗਰ ਤੋ ਕੋ ਨਿਸਭੋਰੋ ਮੀਤ ਤਿਹਾਰੇ ਹੇਤ ਕਾਜ ਕਰਵਤ ਹੂੰ ਲੈ ਹੋਂ ਹੋ ਧਰਮ ਰਾਜ ਕੀ ਸਭਾ ਜਵਾਬ ਠਾਡੀ ਵੈ ਦੇ ਹੋਂ ਆਜ ਪਿਆ ਤਵ ਸੰਗ ਸੇਜ ਰੁਚ ਮਾਨ ਸੁ ਹੈ ਹੋਂ ਮਨ ਪਾਵਤ ਕੋ ਭੋਗ ਰੁਚ ਚਿਤ ਬਾਇਕ ਮੈਂ ਹੋਂ ਆਜ ਸੋ ਰਤ ਸਭ ਰਹਿਨ ਭੋਗ ਸੁੰਦਰ ਤਵ ਕਰ ਹੋਂ ਸਿਵ ਬੈਰੀ ਕੋ ਦਰਬ ਸਗਲ ਮਿਲ ਤੁ ਮੈਂ ਪ੍ਰਹਾਰ ਹੋਂ ਰਾਏ ਬਾਜ ਪ੍ਰਥਮ ਛਤਰੀ ਕੇ ਤਾਮ ਦਿਓ ਵਿਦ ਜਨਮ ਹਮਾਰੋ ਬਹੁਰ ਜਗਤ ਕੇ ਬੀਜ ਕੀਓ ਕੁਲ ਅਦਕੁ ਉਜਿਆਰੋ ਬਹੁਰ ਸਬਨ ਮੈਂ ਬੈਠ ਆਪ ਕੋ ਪੂਜ ਕਹਾਉ ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਉ ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ ਰਮੋ ਨਾ ਹਮਸੋ ਆਜ ਐਸ ਕਟ ਭਾਗ ਹਮਾਰੇ ਬਿਰਹ ਤਿਹਾਰੇ ਲਾਲ ਬੈਠ ਭਾਵ ਕਮੋ ਬਰੀਐ ਹੋ ਪੀਵ ਹਲਾ ਆਜ ਮਿਲੇ ਤੁਮਰੇ ਬਿਨ ਮਰੀਐ ਦੋਰਾ ਹਰਾਇ ਡਰਿਓ ਜੋ ਦੈ ਮੁਜੈ ਸ੍ਰੀ ਭਗਵਤ ਕੀ ਆਨ ਸੰਖ ਤਿਆਗ ਜਾ ਸੋ ਰਮੋ ਕਰਿ ਹਉ ਨਰਕ ਪਿਆਨ ਚਿਤ ਕੇ ਸੋਗ ਨਿਵਰਤ ਕਰ ਨਮੋ ਹਮਾਰੇ ਸੰਗ ਮਿਲੇ ਤਿਹਾਰੇ ਬਿਨ ਅਦਕ ਵਿਆਪਤ ਮੋਹੇ ਅਨੰਗ ਨਰਕ ਪਰਨ ਤੇ ਮੈਂ ਡਰੋ ਕਰੋ ਨਾ ਤੂੰ ਸੋ ਸੰਗ ਤੋ ਤਨ ਮੋ ਤਨ ਕੈਸੂ ਵਿਆਪਤ ਅਦਕ ਅਨੰਗ ਛੰਦ ਤਰਨ ਕਰਿਓ ਬਿਦ ਤੋਏ ਤਰਨ ਹੀ ਦੇਹ ਹਮਾਰੋ ਲਖੇ ਤੁਮੇ ਤਨ ਆਜ ਮਦਨ ਬਸ ਪਇਓ ਹਮਾਰੋ ਮਨ ਕੋ ਪਰਮ ਨਿਵਾਰ ਭੋਗ ਮੋਰੇ ਸੰਗ ਕਰੀਐ ਨਰਕ ਪਰਨ ਤੇ ਨੈ ਕਪਨ ਚਿਤ ਬੀਤ ਨਾ ਡਰੀਐ ਦੋਹਰਾ ਪੂਜ ਜਾਨ ਕਰ ਜੋ ਤਰਨ ਮੁਰ ਕੈ ਕਰਤ ਪਿਆਨ ਤਮਨ ਤਰਨ ਗੁਰ ਤਮਨ ਕੀ ਲਾਗਤ ਸੁਤਾ ਸਮਾਨ ਛੰਦ ਕਹਾ ਤਰਨ ਸੋ ਪ੍ਰੀਤ ਨੇਹ ਨਹਿ ਔਰ ਨਿਵਾਹ ਹੈ ਏਕ ਪੁਰਖ ਕੋ ਛਾੜ ਔਰ ਸੁੰਦਰ ਨਰਚਾ ਹੈ ਅਦਕ ਤਰਨ ਰੁਜਮਾਨ ਤਰਨ ਜਾਸੋ ਹਿਤ ਕਰਹੀ ਹੋ ਤੁਰਤ ਮੂਤਰ ਕੋ ਧਾਮ ਨਗਨ ਆਗੇ ਕਰ ਧਰਹੀ ਦੋਹਰਾ ਕਹਾ ਕਰੋ ਕੈਸੇ ਬਚੋ ਹਿਰਦੈ ਨ ਉਪਜਦ ਸਾਤ ਤੁਹੇ ਮਾਰ ਕੈਸੇ ਜਿਉ ਬਚਨ ਨੇਹ ਕੇ ਨਾਤ ਚਉਪਈ ਰਾਏ ਚਿਤ ਇਹ ਭਾਂਤ ਵਿਚਾਰੋ ਇਹਾਂ ਸਿੱਖ ਕੋ ਨਾ ਹਮਾਰੋ ਯਾਹ ਭਜੇ ਮੇਰੋ ਧਰਮ ਜਾਈ ਭਾ ਚਲੋ ਤ੍ਰੇ ਦੇਤ ਕਹਾਈ ਤਾਤੇ ਆਖੀ ਉਸਤ ਕਰੋ ਚਰਿਤ ਖੇਲ ਜਾ ਕੋ ਪਰ ਹਰੋ ਬਿਨ ਰਤ ਕਰੈ ਤਰਨ ਜੀ ਮਾਰੈ ਕਵਣ ਸਿੱਖਿਆ ਮੋਇ ਆਨ ਉਬਾਰੈ ਅੜਿਲ ਛੰਦ ਤੰਨੈ ਤਰਨ ਤਵ ਰੂ ਤੰਨੈ ਪਿਤ ਮਾਤ ਤਿਹਾਰੋ ਤਨ ਤਿਹਾਰੋ ਦੇਸ ਤਨ ਪ੍ਰਤਿਪਾਲਨ ਹਾਰੋ ਤੰਨੇ ਕੁਰ ਤਬ ਕਤਰ ਅਦਕ ਜਾ ਮੈਂ ਛਵ ਛਾਜੈ ਹੋ ਜਲਜ ਸੂਰ ਅਰ ਚੰਦਰ ਦ੍ਰਪ ਕੰਦਰਪ ਲਖ ਭਾਜੈ ਸੁਭ ਸੁਹਾਗ ਤਨ ਭਰੇ ਚਾਰ ਚੰਚਲ ਚਖ ਹੈ ਖਾਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹ ਹੈ ਸਿਵ ਸੰਕਾਦਿਕ ਥਕਤ ਰਹਿਤ ਲਖ ਨੇਤਰ ਤਿਹਾਰੇ ਹੋ ਅਤਿ ਅਸਰਜ ਕੀ ਬਾਤ ਚੁਬਤ ਨਹਿ ਹਿਰਦੈ ਹਮਾਰੇ ਸੁਈਆ ਪੌੜਤੀ ਅੰਕ ਪ੍ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨਾ ਭਾਗਤ ਜੀ ਕੋ ਕੇਲ ਕਮਾਤ ਬਿਹਾਤ ਸਦਾ ਨਿਸ ਮੈਨ ਕਲੋਲਨ ਲਾਗਤ ਫੀਕੋ ਜਾਗਤ ਲਾਜ ਬੜੀ ਤਹ ਮੈਂ ਡਰ ਲਾਗਤ ਹੈ ਸਜਣੀ ਸਭ ਹੀ ਕੋ ਤਾਤੇ ਵਿਚਾਰਤ ਹੋ ਚਿਤ ਮੈਂ ਹੈ ਇਹ ਜਾਗਨ ਤੇ ਸਖੀ ਸੋਮਨ ਨੀਕੋ ਦੋਹਰਾ ਬਹੁਰ ਤ੍ਰਿਆ ਦੇਹਰਾਏ ਸੋ ਯੋ ਬਚ ਕਹਿਓ ਸੁਨਾਏ ਆਜ ਭੋਗ ਤੋ ਸੋ ਕਰੋ ਕਹਿ ਮਰਿਓ ਬਿਖ ਖਾਏ ਬਿਸਕ ਬਰਾਬਰ ਨੈਣ ਤਵ ਵਿਦਨਾ ਧਰੇ ਬਨਾਏ ਲਾਜ ਕੌਜ ਮੋਕੋ ਕੋ ਦਿਓ ਚੁਪਤ ਨਾ ਤਾਂ ਤੇ ਆਏ ਬਨੇ ਠਨੇ ਆਵਤ ਕਨੇ ਹੇਰਤ ਹਰਤ ਗਿਆਨ ਭੋ ਕਰਨ ਕੋ ਕਛ ਨਹੀਂ ਡਾਕੂ ਬੇਰ ਸਮਾਨ ਤਨ ਬੇਰ ਹਮ ਤੇ ਜਗਤ ਨਿਰਖ ਪਤਕ ਕੋ ਲੇਤ ਬਰਬਸ ਖਾਵਤ ਫਲ ਪਕਰ ਜਾਨ ਬਹੁਰ ਘਰ ਦੇਤ ਅਟਪਟਾਏ ਬਾਤਾਂ ਕਰੈ ਮਿਲਿਓ ਚਾਹਤ ਪੀਐ ਸੰਗ ਮੈਨ ਬਾਣ ਬਾਲਾ ਵਿਧੀ ਬਿਹਾ ਬਿਕਲ ਭਇਓ ਅੰਗ ਛੰਦ ਸੁਧ ਜਬ ਤੇ ਹਮ ਤਰੀ ਬਜਨ ਗੁਰ ਦੇ ਹਮਾਰੇ ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ ਪਰ ਨਾਰੀ ਕੇ ਭਜੇ ਸਾਧ ਬਾਸ ਭਗ ਪਾਏ ਪਰ ਨਾਰੀ ਕੇ ਭਜੇ ਚੰਦਰ ਕਾਲ ਅੰਕ ਲਗਾਏ ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਇਓ ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੋ ਘਾਇਓ ਪਰ ਨਾਰੀ ਸੋਨਿਓ ਛੁਰੀ ਪੈਨੀ ਕਰ ਜਾਣਹੁ ਪਰ ਨਾਰੀ ਕੇ ਭਜੇ ਕਾਲ ਵਿਆਪਿਓ ਤਨ ਮਾਨਹੁ ਅਦ ਕਹਰੀ ਫੀ ਜਾਨ ਭੋਗ ਪਰ ਤ੍ਰੇ ਜੋ ਕਰਹੀ ਹੋ ਅੰਤ ਸੁਹਾਨ ਕੀ ਮ੍ਰਿਤ ਹਾਥ ਲੈਂਡੀ ਕੇ ਮਰਹੀ ਬਾਲ ਹਮਾਰੇ ਪਾਸ ਦੇਸ ਦੇਸਨ ਤੇ ਆਵਹਿ ਮਨ ਬਾਂਝਤ ਪਰ ਮਾਂਗੇ ਜਾਨ ਗੁਰ ਸੀਸ ਝੁਕਾਵਹਿ ਸਿੱਖੈ ਪੁੱਤਰ ਤ੍ਰਿਏ ਸੁਤਾ ਜਾਣ ਆਪਣੇ ਚਿਤ ਧਰੀਐ ਹੋ ਕਹੋ ਸੁੰਦਰ ਤੇ ਸਾਧ ਗਮਨ ਕੈਸੇ ਕਰ ਕਰੀਐ ਚਉ ਭਈ ਬਚਨ ਸੁਣਤ ਕ੍ਰੁੱਧ ਤ੍ਰਿਏ ਭਈ ਜਰ ਪਰ ਆਠ ਟੂਕ ਵੈ ਗਈ ਅਬ ਹੀ ਚੋਰ ਚੋਰ ਕੈ ਉਠੋ ਤੋਹੇ ਕੋਪ ਕਰ ਮਾਰ ਹੀ ਸੁਟ ਹੋ ਦੋਹਰਾ ਹਸ ਖੇਲੋ ਸੁਖ ਸੋਰਮੋ ਰਮੋ ਕਰਤ ਹੋ ਰੋਖ ਨੈਣ ਰਹਿ ਨਿਰਾਏ ਕਿਉ ਹੇਰਤ ਲਗਤ ਨਾ ਦੋਖ या ते हम हेरत नहीं सुन सखी हमारे बैन लखे लगन लग जाए जिन बड़े बिरहिया नैन छपै छंद दिजन दीदियो दान त्रुजन कह दृष्ट दिखइयो सुखी राखियो साथ छतर सिर खड़ग विजइयो लोक लाज को छाड़ कछु कार्य न करियो पर नारी की सेज पाप सुपने हूं न धरियो ਗੁਰ ਜਪ ਤੇ ਮੋਇ ਕਹਿਓ ਇਹ ਪ੍ਰਣ ਲਿਓ ਸੋ ਧਾਰੈ ਹੋ ਪਰ ਧਨ ਪਾਹਨ ਤੁਲ ਤ੍ਰਿਆ ਪਰਮਾਤ ਹਮਾਰੈ ਦੋਹਰਾ ਸੁਣ ਰਾਵ ਕੋ ਬਚ ਸ਼ਰਮ ਤ੍ਰੀ ਮਨ ਅਧਿਕ ਰਸਾਏ ਚੋਰ ਚੋਰ ਕਹਿ ਕੇ ਉਠੀ ਸਿਖਿਆਨ ਦਇਓ ਜਗਾਏ ਸੁਨਤ ਚੋਰ ਕੋ ਬਚ ਸ਼ਰਵਣ ਅਧਿਕ ਡਰਿਓ ਨਰ ਨਾਹੇ ਪਨੀ ਪਾਮਰੀ ਤਜ ਭਜਿਓ ਸੁਧ ਨ ਰਹੀ ਮਨ ਮਾਹੇ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 21ਵਾਂ ਚਿਤ੍ਰ ਸਮਾਪਤ ਮਸਤ ਸਭ ਮਸਤ ਅਫਜੂ